ਅਤ ਸ੍ਰੀ ਬਾਣ ਕੇ ਨਾਮ ਦੋਹਰਾ ਬਿਸਕ ਬਾਣ ਸਰ ਧੰਜ ਪਨ ਕਉ ਚਾਤਕ ਕੇ ਨਾਮ ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ਤਨਕ ਸ਼ਬਦ ਪ੍ਰਿਥਮੈ ਉਚਰੇ ਅਗਰਜ ਬੌਰ ਉਚਾਰ ਨਾਮ ਸ੍ਰੀ ਮੁਖ ਕੇ ਸਵੈ ਲੀਜੋ ਚਤੁਰ ਸੁਧਾਰ ਪੰਚ ਸ਼ਬਦ ਪ੍ਰਿਥਮੈ ਉਚਰੇ ਅਗਰਜ ਬੌਰ ਉਚਾਰ ਨਾਮ ਸ੍ਰੀ ਮੁਖ ਕੋ ਸਵੈ ਨਿਕਸ ਚਲੈ ਅਪਾਰ ਨਾਮ ਉਚਾਰ ਨਖੰਗ ਕੇ ਬੰਸੀ ਬੌਰ ਬਖਾਨ ਨਾਮ ਸ੍ਰੀ ਮੁਖ ਕੇ ਸਵੈ ਲੀਜੋ ਹਿਰਦੈ ਪਛਾਨ ਸਭ ਮ੍ਰਿਗਿਆਨ ਕੇ ਨਾਮ ਕਹਿ ਹਾਪਦ ਬਹੁਰ ਉਚਾਰ ਨਾਮ ਸਵੈ ਸ੍ਰੀ ਬਾਨ ਕੇ ਜਾਨ ਹਿਰਦੈ ਨਿਰਧਾਰ ਸਗਲ ਕਵਚ ਕੇ ਨਾਮ ਕਹਿ ਭੇਦਕ ਬਹੁਰ ਬਖਾਨ ਨਾਮ ਸਗਲ ਸ੍ਰੀ ਬਾਣ ਕੇ ਨਿਕਸਲ ਚਲੈ ਪਰਮਾਨ ਨਾਮ ਚਰਮ ਕੇ ਪ੍ਰੇਮ ਕਹਿ ਛੇਦਕ ਬਹੁਰ ਬਖਾਨ ਨਾਮ ਸਵੈ ਸ੍ਰੀ ਬਾਣ ਕੇ ਚਤੁਰ ਚਿਤ ਮੈਂ ਜਾਨ ਸੁਭਟ ਨਾਮ ਉਚਾਰ ਕਹਿ ਹਾਪਦ ਬਹੁਰ ਸੁਨਾਏ ਨਾਮ ਸਲੀ ਮੋਕੇ ਸਵੈ ਲੀਜੋ ਚਤੁਰ ਬਨਾਏ ਸਭ ਪੰਛਨ ਕੇ ਨਾਮ ਕਹੈ ਪਰ ਪਦ ਬਹੁਰ ਬਖਾਨ ਨਾਮ ਸਲੀ ਮੁਖ ਕੇ ਸਵੈ ਚਿਤ ਮੈ ਚਤੁਰ ਪਛਾਨ ਪੰਛੀ ਪਰੀ ਸਪੰਖ ਤਰ ਪਾਛੀ ਅੰਤਕ ਪੁਨ ਭਾਖ ਨਾਮ ਸ੍ਰੀ ਮੁਖ ਕੇ ਸਬੈ ਜਾਨ ਹਿਰਦੈ ਮੈ ਰਾਖ ਸਭ ਆਕਾਸ਼ ਕੇ ਨਾਮ ਕਹਿ ਚਾਰ ਪਦ ਬੌਰ ਬਖਾਨ ਨਾਮ ਸ੍ਰੀ ਮੁਖ ਕੇ ਸਬੈ ਲੀਜੈ ਚਤੁਰ ਪਛਾਨ ਖੰ ਆਕਾਸ਼ ਨਵ ਗਗਨ ਕਹਿ ਚਾਰ ਪਦ ਬੌਰ ਉਚਾਰ ਨਾਮ ਸਗਲ ਸ੍ਰੀ ਸ੍ਰੀਵਾਨ ਕੇ ਲੀਜੋ ਚਤੁਰ ਸੁਧਾਰ ਆਸਮਾਨ ਸਿਪਹਿਰ ਸੁਦੇਵ ਗਰਦੂ ਬੌਰ ਬਖਾਨ ਪੁਨ ਚਰ ਸ਼ਬਦ ਬਖਾਨੀ ਆਇ ਨਾਮ ਬਾਨ ਕੇ ਜਾਨ ਪ੍ਰਿਥਵ ਨਾਮ ਕਹਿ ਚੰਦਰ ਕੇ ਧਾਰ ਪਾਦ ਬਹਰੋ ਦੇਹੋ ਪੁਨ ਚਰ ਸ਼ਬਦ ਉਚਾਰਿਐ ਨਾਮ ਬਾਨ ਲਖ ਲੇਹੋ ਗੋਮਰੀਜ ਕਿਰਨੰ ਛਟਾ ਧਾਰ ਧਾਰ ਕਹਿ ਮਨ ਮਾਹੇ ਚਰ ਪਦ ਬਹੁਰ ਬਖਾਨੀਐ ਨਾਮ ਬਾਨ ਹੋਇ ਜਾਏ ਰਜਨੀ ਸਿਰ ਦਿਨਹਾ ਉਚਰ ਧਾਰ ਧਾਰ ਪਦ ਕਹਿ ਅੰਤ ਨਾਮ ਸਗਲ ਸ੍ਰੀ ਬਾਣ ਕੇ ਨਿਕਰਤ ਜਾਹੇ ਅਨੰਤ ਰਾਤਰ ਨਿਸਾ ਦਿਨ ਘਾਤਨੀ ਚਾਰ ਧਰ ਸ਼ਬਦ ਬਖਾਨ ਨਾਮ ਸਗਲ ਸ੍ਰੀ ਬਾਨ ਕੇ ਕਰੀ ਹੋ ਚਤੁਰ ਬਖਿਆਨ ਸਾਸਿ ਉਪਰਾ ਜਨ ਰਾਵੇ ਹਰਨ ਚਰ ਕੋ ਲੈ ਕੈ ਨਾਮ ਧਾਰ ਕਹਿ ਨਾਮ ਏ ਬਾਨ ਕੇ ਜਪੋ ਆਠ ਨੂੰ ਜਾਮ ਰਹਿਣ ਅੰਧ ਪਦ ਮਹਾ ਨਿਸ ਨਿਸ ਈਸ਼ਰ ਨਿਸ ਰਾਜ ਚੰਦਰਵਾਨ ਚੰਦਰ ਹੈ ਤਰਿਓ ਚਿਤਰਨ ਕੇ ਬਦ ਕਾਜ ਸਭ ਕਿਰਨਨ ਕੇ ਨਾਮ ਕਹਿ ਧਾਰ ਪਦ ਬਹੁ ਰੁਚਾਰ ਉਨ ਧਰ ਕਹੋ ਸਭ ਬਾਨ ਕੇ ਜਾਨ ਨਾਮ ਨਿਰਧਾਰ ਸਭ ਸਮੁੰਦਰ ਕੇ ਨਾਮ ਲੈ ਅੰਤ ਸ਼ਬਦ ਸੁਤ ਹੋ ਪੁਨ ਧਰ ਸ਼ਬਦ ਉਚਾਰਿਐ ਨਾਮ ਬਾਣ ਲਖ ਲੇਹੋ ਜਲ ਪਤ ਜਲ ਲੈ ਨਦੀ ਪਤ ਕਹਿ ਸੁਤ ਪਦ ਕੋ ਦੇਹੋ ਪੁਨ ਧਰ ਸ਼ਬਦ ਬਖਾਨਿਐ ਨਾਮ ਬਾਣ ਲਖ ਲੇਹੋ ਨੀਰਾ ਲੈ ਸਰਤਾਜ ਪਤ ਕਹਿ ਸੁਤ ਪਦ ਕੋ ਦੇਹੋ ਪੁਨ ਧਰ ਸ਼ਬਦ ਬਖਾਨਿਐ ਨਾਮ ਬਾਣ ਲਖ ਲੇਹੋ ਸਵੈ ਚਖਨ ਕੇ ਨਾਮ ਲੈ ਬਿਰੀਆਂ ਕਹਿ ਲੈ ਏਕ ਸੁਤ ਧਰ ਕਉ ਸਭ ਨਾਮ ਸਰ ਨਿਕਸਤ ਜਾਏ ਅਨੇਕ ਸਭ ਜਲ ਜੀਵਨ ਨਾਮ ਲੈ ਆਸਰੈ ਬੌਰ ਬਖਾਨ ਸੋਤ ਧਰ ਬੌਰ ਬਖਾਨੀਐ ਨਾਮ ਬਾਣ ਸਭ ਜਾਨ ਤਰੀ ਨਗਨ ਕੇ ਨਾਮ ਕਹੈ ਧਾਰ ਸੁਧ ਪੂਨ ਪਦ ਦੇਹੋ ਪੂਨ ਧਾਰ ਸਬਦ ਬਖਾਨੀਐ ਨਾਮ ਬਾਣ ਲਖ ਲੇਹੋ ਬਾਸ ਕਹੈ ਅਰਿ ਉਚਰੀਐ ਧਾਰ ਸੁਤ ਧਾਰ ਪੂਨ ਭਾਖ ਨਾਮ ਸਗਲ ਸ੍ਰੀ ਬਾਣ ਕੇ ਜਾਂ ਜੀ ਮੈਂ ਰਾਖ ਉਹ ਤਨ ਕੇ ਨਾਮ ਕਹੈ ਆਜਿ ਦੁਭੌਰ ਉਚਾਰ ਨਾਮ ਸਗਲ ਸ੍ਰੀ ਬਾਣ ਕੇ ਨਿਕਸ ਚਲੈ ਅਪਾਰ ਸਕਲ ਮੀਨ ਕੇ ਨਾਮ ਕਹਿ ਕੇਤਵਾ ਯੁੱਧ ਕਹਿ ਅੰਤ ਨਾਮ ਸਕਲ ਸ੍ਰੀਵਾਨ ਕੇ ਨਿਕਸ ਜਾਇ ਅਨੰਤ ਪੋਹ ਵਿਆਜ ਕਹਿ ਤਨਕ ਕਹਿ ਧਰ ਆਯੁਧ ਹੈ ਬਖਾਨ ਨਾਮ ਸਕਲ ਸ੍ਰੀਵਾਨ ਕੇ ਨਿਕਸਦ ਜਾਤ ਅਪਰਮਾਨ ਆਦ ਭ੍ਰਮਰ ਕਹਿ ਪੰਚ ਕਹਿ ਧਾਰ ਧਰ ਸ਼ਬਦ ਬਖਾਨ ਨਾਮ ਸਕਲ ਸ੍ਰੀਵਾਨ ਕੇ ਜਾਣੋ ਗੁਣਨ ਨਿਧਾਨ ਸਭ ਭਲਕਨ ਕੇ ਨਾਮ ਕਹਿ ਆਦ ਅੰਤ ਧਰ ਦੇਹੋ ਨਾਮ ਸਗਲ ਸ੍ਰੀਮਾਨ ਕੇ ਚੀਨ ਚਤੁਰ ਚਿਤ ਲੇਹੋ ਸੋਰਠਾ ਜਿਹ ਧਰ ਪ੍ਰਥਮ ਬਖਾਨ ਤੇ ਸੁਤ ਬੌਰ ਬਖਾਨੀਐ ਸਰ ਕੇ ਨਾਮ ਪ੍ਰਮਾਨ ਚਤੁਰ ਚਿਤ ਮੈ ਜਾਣੀਐ ਦੋਹਰਾ ਬਿਸਕੇ ਨਾਮ ਉਚਾਰ ਕੈ ਪਦ ਬੌਰ ਬਖਾਨ ਨਾਮ ਸਗਲ ਸ੍ਰੀ ਬਾਣ ਕੇ ਲੀਜੋ ਚਤੁਰ ਪਛਾਨ ਪਾ ਪਦ ਪ੍ਰਥਮ ਬਖਾਨ ਕੈ ਪੁਨ ਨਖਾਰ ਪਦ ਦੇ ਹੋ ਨਾਮ ਸਗਲ ਸ੍ਰੀ ਬਾਣ ਕੇ ਜਾਣ ਚਤੁਰ ਚਿਤ ਲੇ ਹੋ ਕਾਨੀ ਨਾਮ ਬਖਾਨ ਕੈ ਧਾਰ ਪਦ ਬੌਰ ਬਖਾਨ ਹਿਰਦੇ ਸਮਝੋ ਚਤੁਰ ਤੁਮ ਸਗਲ ਨਾਮ ਏ ਬਾਣ ਫੋਕ ਸ਼ਬਦ ਪ੍ਰਥਮੈ ਉਚਿਰ ਧਾਰਪਦ ਬਹਰੋ ਦੇਹੋ ਨਾਮ ਸਗਲ ਸ੍ਰੀ ਬਾਣ ਕੇ ਚਤੁਰ ਹਿਰਦੈ ਲਖ ਲੇਹੋ ਪਾਸੁਪਾਤੇ ਪ੍ਰਥਮ ਬਖਾਨ ਕੈ ਅਸੁਰ ਸ਼ਬਦ ਪੁਨ ਦੇਹੋ ਨਾਮ ਸਗਲ ਸ੍ਰੀ ਬਾਣ ਕੇ ਚਿਤ ਚਤੁਰ ਲਖ ਲੇਹੋ ਸਾਹਸ ਨਾਮ ਸੇਵਕੇ ਉਚਿਰ ਅਸੁਰ ਸ਼ਬਦ ਪੁਨ ਦੇਹੋ ਨਾਮ ਸਗਲ ਸ੍ਰੀ ਬਾਣ ਕੇ ਚਤੁਰ ਚੀਨ ਚਿਤ ਲੇਹੋ ਪ੍ਰਥਮ ਕਰਨ ਕੇ ਨਾਮ ਕੈ ਪੁਨਿਆ ਸ਼ਬਦ ਬਖਾਨ ਨਾਮ ਸਗਲ ਸ੍ਰੀ ਬਾਣ ਕੇ ਲੀਜੋ ਚਤੁਰ ਪਛਾਨ ਭਾਨ ਜਾਤ ਕਰਨਾਤ ਕਰ ਐਸੀ ਭਾਂਤ ਬਖਾਨ ਨਾਮ ਸਗਲ ਸ੍ਰੀ ਭਾਨ ਕੇ ਚਤੁਰ ਲੀ ਦਿਓ ਜਾਨ ਸਭ ਅਰਜਨ ਕੇ ਨਾਮ ਕਹਿ ਆਜ ਦੇ ਸ਼ਬਦ ਬਖਾਨ ਨਾਮ ਸਗਲ ਸ੍ਰੀ ਭਾਨ ਕੇ ਲੀਜੋ ਚਤੁਰ ਪਛਾਨ ਜਿਸਨ ਤਨੰਜੈ ਕ੍ਰਿਸ਼ਨ ਭਾਨ ਸੇਵ ਤੇ ਆਸ ਲੈ ਨਾਹੇ ਆਜ ਦਬੋਰ ਬਖਾਨੀ ਆਹੋ ਸਭੈ ਬਾਨ ਹੋਏ ਜਾਹੇ ਅਰਜਨ ਪਾਰਥ ਕੇਸ ਗੁਣ ਸਾਚੀ ਸਭਿਆ ਬਖਾਨ ਆਜ ਦਬੋਰ ਬਖਾਨੀਐ ਨਾਮ ਬਾਨ ਕੇ ਜਾਨ ਵਿਜੈ ਕਪੀਤ ਜੈ ਦਰਥਾਰੀ ਸੂਰਜ ਜਾਰ ਪੁਨ ਭਾਖ ਆਜਦ ਬੌਰ ਬਖਾਨੀਐ ਨਾ ਬਾਣ ਲਖ ਰਾਖ ਤਿਮਰੈ ਰਿਬਾਲ ਬ੍ਰਿਤ ਨਿਸਹਾ ਕਹਿ ਸੁਤ ਬਹੁ ਰੂਚਾਰ ਆਜ ਉਚਰ ਸ੍ਰੀਵਾਨ ਕੇ ਨਿਕਸੈ ਨਾਮ ਅਪਾਰ ਸਹਸਰ ਬਿਸਨ ਕੇ ਨਾਮ ਲਾਇ ਅਨਜ ਸ਼ਬਦ ਕਉ ਤਨ ਦੇ ਉਚਰ ਪੁਨ ਸ਼ਸਤਰ ਕਹਿ ਨਾਮ ਬਾਣ ਲਖ ਲੇਹੋ ਨਰਕ ਨਿਵਾਰਨ ਅਗ ਹਰਨ ਕਿਰਪਾ ਸਿੰਧ ਕਉ ਭਾਖ ਅਨਜ ਤਨਜ ਕਹਿ ਸ਼ਸਤਰ ਕਉ ਨਾਮ ਬਾਣ ਲਖ ਰਾਖ ਬਿਗਨ ਹਰਨ ਵਿਆਧਿਨ ਦਰਨ ਪ੍ਰਥਮੈ ਸ਼ਬਦ ਵਖਾਨ ਅਨੰਤ ਤਨਤ ਕਹਿ ਸ਼ਸਤਰ ਕਹੋ ਨਾਮ ਬਾਣ ਜੀ ਜਾਨ ਮਕਰ ਕੇਤ ਕਹਿ ਮਕਰ ਤੋਜ ਪੁਨ ਆਜਿਤ ਪਦ ਦੇਹੋ ਸਵੈ ਨਾਮ ਸ੍ਰੀ ਬਾਣ ਕੇ ਚੀਨ ਚਤੁਰ ਚਿਤ ਲੇਹੋ ਪੋਹਵ ਤਨ ਖੈਰ ਪੰਚ ਕੇ ਪ੍ਰਥਮੈ ਨਾਮ ਬਖਾਨ ਆਜਿਤ ਬਹੁਰ ਬਖਾਨੀਐ ਜਾਣ ਨਾਮ ਸਭ ਬਾਣ ਸੰਭਰਾਰ ਤ੍ਰਿਪੁਰਾਰ ਯਾਰੇ ਪ੍ਰਥਮੈ ਸ਼ਬਦ ਬਖਾਨ ਆਜਿਤ ਬਹੁਰ ਬਖਾਨੀਐ ਨਾਮ ਬਾਣ ਕੇ ਮਾਨ ਸ੍ਰੀ ਸਾਰੰਗ ਗਰਾ ਬੀਰਹਾ ਬਲਹਾ ਬਾਨ ਬਖਾਨ ਬਿਸਕ ਬਿਸੀ ਭਾਂਸੀ ਧਰਨ ਬਾਨ ਨਾਮ ਜੀਏ ਜਾਨ ਬਿਖ ਕੇ ਪ੍ਰਥਮੇ ਨਾਮ ਕਹੈ ਧਰ ਪਦ ਬਹਰੋ ਦੇਹੋ ਨਾਮ ਸਗਲ ਸ੍ਰੀ ਬਾਨ ਕੇ ਚਤਰ ਚਿਤ ਲਖ ਲੇਹੋ ਸਗਲ ਸਿੰਧ ਕੇ ਨਾਮ ਲੈ ਤਨੈ ਸ਼ਬਦ ਕਉ ਦੇਹੋ ਧਰ ਪਦ ਬਹਰ ਬਖਾਨੀਐ ਨਾਮ ਬਾਨ ਲਖ ਲੇਹੋ ਉਦਦ ਸਿੰਧ ਸਰ ਤੇਸ ਜਾ ਕੈ ਧਰ ਬੌਰ ਬਖਾਨ ਬੰਸੀ ਧਰ ਕੇ ਨਾਮ ਸਭ ਲੀਜੋ ਚਤਰ ਪਛਾਨ ਬਦ ਨਾਸਨੀ ਖਾ ਬਿਖ ਬਿਸ ਖਾ ਗਰਜ ਬਖਾਨ ਧਰ ਪਦ ਬੌਰ ਬਖਾਨੀਐ ਨਾਮ ਬਾਣ ਕੇ ਮਾਨ ਸਭ ਮਨੁਖਨ ਕੇ ਨਾਮ ਕਹਿ ਹਾ ਪਦ ਬੌਰੋ ਦੇਹੋ ਸਗਲ ਨਾਮ ਸ੍ਰੀ ਬਾਣ ਕੇ ਚਤਰ ਚਿਤ ਲਖ ਲੇਹੋ ਕਾਲ ਕੂਟ ਕਹਿ ਕਸ਼ਟ ਕਰ ਸਿਵ ਕੰਠੀਐ ਉਚਾਰ ਧਾਰਪਦ ਬੌਰ ਬਖਾਨੀਐ ਜਾਨ ਬਾਣ ਨਿਰਧਾਰ ਸਿਵ ਨਾਮ ਉਚਾਰ ਕੈ ਕੰਠੀ ਪਦ ਪੁਨ ਦੇਹੋ ਪੁਨ ਧਰ ਸ਼ਬਦ ਬਖਾਨੀਐ ਨਾਮ ਬਾਣ ਲਖ ਲੇਹੋ ਬਿਆਦ ਬਿਖੀ ਮੁਖ ਪ੍ਰਥਮ ਕੈ ਤਾਰ ਪਦ ਬਹੁਰ ਬਖਾਨ ਨਾਮ ਸਵੈ ਬਾਣ ਕੇ ਲੀਜੋ ਚਤੁਰ ਪਛਾਨ ਖਪਰਾ ਨਾਲਗ ਤਨਕ ਸੁਤ ਲੈ ਸੋ ਕਮਾਨ ਜਨਾਓ ਸਕਰ ਸਕਰਕਾਂਡ ਨਰਾਜਪਨ ਧਰ ਸਭ ਸਰ ਕੇ ਗਾਓ ਬਾਰਦ ਜਿਉ ਬਰਸਤ ਰਹਿ ਜਸ ਅੰਕਰ ਜੇ ਹੋਏ ਬਾਰਦ ਸੋ ਬਾਰਦ ਨਹੀਂ ਤਾਹੇ ਬਤਾਵੋ ਕੋਏ ਬਿਖਤਰ ਬਿਸੀ ਬਿਸੋਕ ਕਰ ਬਾਰ ਨਾਰਿ ਦੇ ਨਾਮ ਨਾਮ ਸਵੈ ਥਰੀ ਬਾਣ ਕੇ ਲੀਨੇ ਹੋਵੈ ਕਾਮ ਅਰ ਬੇਧਨ ਛੇਦਨ ਲਹਿਓ ਬੇਦਨ ਕਰ ਜਿਹ ਨਾਵ ਰਚ ਕਰਨ ਅਪਨਾਨ ਕੀ ਪਰੇ ਦੁਸ਼ਟ ਕੇ ਗਾਉ ਜਦ ਪਤਾਰ ਬਿਸਨਾਦ ਪਾਤੇ ਆਰ ਕ੍ਰਿਸ਼ਨਾਤਕ ਨਾਮ ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ ਹਲਦਰ ਸ਼ਬਦ ਬਖਾਨ ਕੈ ਅਨਜ ਉਚਰੂ ਆਰਿ ਭਾਖ ਸਕਲ ਨਾਮ ਸ੍ਰੀ ਬਾਣ ਕੇ ਚੀਨ ਚਤੁ ਚਿਤ ਰਾਖੋ ਰੋਹ ਹਣਾਏ ਮੁਸਲੀ ਹਲੀ ਰੇਵ ਤੀਸ ਬਲਰਾਮ ਅਨ ਜੋਚਰ ਪੁਨ ਆਰੀ ਉਚਰ ਜਾਨ ਬਾਨ ਕੇ ਨਾਮ ਤਾਲ ਕੇਤ ਲੰਗਲ ਉਚਰ ਕ੍ਰਿਸ਼ਨਾ ਗ੍ਰਜ ਪਦ ਦੇਹੋ ਅਨਜ ਉਚਰ ਅਰੀ ਉਚਰੀਐ ਨਾਮ ਬਾਣ ਲਖ ਲੇਹੋ ਨੀਲਾਂਬਰ ਰੁਕਮਾਂਤ ਕਰ ਪਉ ਰਾਣ ਕਿਆਰੀ ਭਾਕ ਅਨਜ ਉਚਰਿਆ ਉਚਰੀਐ ਨਾਮ ਬਾਨ ਲਖ ਰਾਖ ਸਭ ਅਰਜਨ ਕੇ ਨਾਮ ਲੈ ਸੂਤ ਸ਼ਬਦ ਪੁਨ ਦੇਹੋ ਪੁਨ ਅਰਿ ਸ਼ਬਦ ਬਖਾਨੀਐ ਨਾਮ ਬਾਨ ਲਖ ਲੇਹੋ ਪ੍ਰਥਮ ਭਵਨ ਕੇ ਨਾਮ ਲੈ ਸੁਤ ਪਦ ਬਹੁਰ ਬਖਾਨ ਅਨਜੂਚਰ ਸੂਤਰ ਉਚਰ ਨਾਮ ਬਾਣ ਪਹਿਚਾਨ ਮਾਰੂਤ ਪਵਨ ਘਨਾਤ ਕਰ ਕਹਿ ਸੁਤ ਸ਼ਬਦ ਉਚਾਰ ਅਨਜੂਚਰ ਸੂਤਰ ਉਚਰ ਸਰ ਕੇ ਨਾਮ ਵਿਚਾਰ ਸਰਬ ਵਿਆਪਕ ਸਰਬਦਾ ਜਨ ਸੁਭ ਖਾਨ ਤਨਜ ਅਨਜ ਸੂਤਰ ਉਚਰ ਨਾਮ ਬਾਣ ਕੇ ਜਾਨ ਪ੍ਰਥਮ ਬਾਰ ਕੇ ਨਾਮ ਲੈ ਪੁਨਿਆਰ ਸ਼ਬਦ ਬਖਾਨ ਤਨਜ ਅਨਜ ਸੂਤਰ ਉਚਰ ਨਾਮ ਬਾਣ ਪਹਿਚਾਨ ਪ੍ਰਥਮ ਅਗਨ ਕੇ ਨਾਮ ਲੈ ਅੰਤ ਸਬਦ ਅਰਿ ਦੇਹੋ ਤਨ ਜਾਣ ਜੋ ਸੂਤਰਿਓ ਚਰਨ ਨਾਮ ਬਾਣ ਲਖ ਲੇਹੋ ਪ੍ਰਥਮ ਅਗਨ ਕੇ ਨਾਮ ਲੈ ਅੰਤ ਸਬਦ ਅਰਿ ਭਾਖ ਤਨ ਜਾਣ ਜਿ ਕਹਿ ਅਰਿ ਉਚਰਨ ਨਾਮ ਬਾਣ ਲਖ ਰਾਖ ਪ੍ਰਥਮ ਅਗਨ ਕੇ ਨਾਮ ਲੈ ਆਰਿ ਆਰਿ ਪਦ ਪੁਨ ਦੇਹੋ ਤਨਜ ਅਨਜ ਕਹਿ ਅਰਿ ਉਚਰ ਨਾਮ ਬਾਣ ਲਖ ਲੇਹੋ ਪਾਪ ਕਾਰ ਅਗਨਾਥ ਕਰ ਕਹਿ ਅਰਿ ਸ਼ਬਦ ਬਖਾਨ ਅਰਿ ਕਹਿ ਅਨਜ ਤਨਜ ਉਚਰ ਸੂਤਰਿ ਬਾਣ ਪਛਾਨ ਹਿਮ ਬਾਰ ਬਖਾਗਦੀ ਭੀਮ ਸ਼ਬਦ ਪੁਨ ਦੇਹੋ ਤਨ ਜਾਨ ਜੋ ਸੂਤਰ ਉਚਰ ਨਾਮ ਬਾਣ ਲਖ ਲੇਹੋ ਦੁਰਜੋਧਨ ਕੇ ਨਾਮ ਲੈ ਅੰਤ ਸਬਦ ਹਰਿ ਦੇਹੋ ਅਨਜ ਉਚਰ ਸੂਤਰ ਉਚਰ ਨਾਮ ਬਾਣ ਲਖ ਲੇਹੋ ਅੰਧ ਸੁਤਨ ਕੇ ਨਾਮ ਲੈ ਅੰਤ ਸਬਦ ਹਰਿ ਭਾਕ ਅਨਜ ਉਚਰ ਸੂਤਰ ਉਚਰ ਨਾਮ ਬਾਣ ਲਖ ਰਾਖ ਦੁਸਾਸਨ ਦੁਰਮੁਖ ਦਰਜੈ ਕਹੈ ਹਰਿ ਸ਼ਬਦ ਬਖਾਨ ਅਨਜ ਉਚਰ ਸੂਤਰ ਉਚਰ ਨਾਮ ਬਾਣ ਪਹਿਚਾਨ ਦਸ਼ਲਾ ਕਰ ਭਿਖ ਆਦ ਕਹਿ ਅੰਤ ਸ਼ਬਦ ਹਰਿ ਭਾਖ ਅਨਜ ਤਨ ਸੁਤਿ ਅਰ ਉਚਰ ਨਾਮ ਬਾਣ ਲਖਿ ਰਾਖ ਪ੍ਰਥਮ ਭੀਖਮ ਕੇ ਨਾਮ ਲਾਇ ਅੰਤ ਸ਼ਬਦ ਹਰਿ ਦੇਹੋ ਸੋ ਆਦ ਅੰਤ ਹਰਿ ਉਚਰ ਨਾਮ ਬਾਣ ਲਖ ਲੇਹੋ ਤਟ ਜਾਨ ਵੀ ਅਗਰ ਜਾ ਪ੍ਰਥਮੈ ਸ਼ਬਦ ਬਖਾਨ ਤਨ ਛਤਰ ਸੁਤ ਹਰਿ ਉਚਰ ਨਾਮ ਬਾਣ ਪਹਿਚਾਨ ਗੰਗਾ ਗਿਰਜਾ ਪ੍ਰਥਮ ਕਹਿ ਪੁੱਤਰ ਸ਼ਬਦ ਪੁਨ ਦੇਹੋ ਸਤਰ ਉਚਰ ਸੂਤਰ ਉਚਰ ਨਾਮ ਬਾਣ ਲਖ ਲੇਹੋ ਨਾ ਕਾਲੇ ਸਰਤੇਸਰੀ ਪ੍ਰਥਮੈ ਸ਼ਬਦ ਉਚਾਰ ਸੋ ਤਿਆਰ ਕਹਿ ਸੂਤਰ ਉਚਰ ਸਭ ਸਰਨਾਮ ਉਚਾਰ ਪੀਖਮ ਸ਼ਾਂਤਨ ਸੁਤ ਉਚਰ ਪੁਨ ਅਰ ਸ਼ਬਦ ਬਖਾਨ ਸੂਤ ਉਚਰ ਅੰਤਿਆਰ ਉਚਰ ਨਾਮ ਬਾਣ ਪਹਿਚਾਨ ਗੰਗੇ ਨਦੀ ਅਜ ਉਚਰ ਸਰ ਤਜ ਸਤਰ ਬਖਾਨ ਸੂਤ ਉਚਰ ਅੰਤਰ ਉਚਰ ਨਾਮ ਬਾਣ ਪਹਿਚਾਨ ਤਾ ਕੇ ਸਵਿਤਾਸ ਪਰ ਆਦ ਅੰਤਿਆਰੀ ਦੇਹੋ ਸੂਤ ਉਚਰ ਰਿਪੁਨ ਉਚਰ ਨਾਮ ਬਾਣ ਲਖ ਲੇਹੋ ਪ੍ਰਥਮ ਦਰੋਣ ਕੈ ਸਿੱਖੈ ਕੈ ਸੂਤਰ ਭੌਰ ਬਖਾਨ ਨਾਮ ਬਾਣ ਕੇ ਸਗਲੀ ਹੀ ਲੀਜੋ ਚਤੁਰ ਪਛਾਨ ਭਾਰਦਵਾਜ ਦਰੋਣ ਜੀ ਪਿਤਾ ਉਤਰ ਸਿੱਖੈ ਪਦ ਦੇਹੋ ਸੂਤਰ ਭੌਰ ਬਖਾਨੀਐ ਨਾਮ ਬਾਣ ਲਖ ਲੇਹੋ ਸੋਰਠਾ ਪ੍ਰਥਮ ਯੁਦੇਸ਼ਰ ਭਾਖ ਬੰਦ ਸ਼ਬਦ ਪੁਨ ਭਾਖੀਐ ਜਾਨ ਹਿਰਦੈ ਮੈਂ ਰਾਖ ਸਗਲ ਨਾਮੇ ਬਾਣ ਕੇ ਦੋਹਰਾ ਦਵੈ ਪਈਆ ਪੰਚਾਲ ਪਤ ਕਹਿ ਪੁਨ ਭਰਾਤ ਉਚਾਰ ਸੁਤ ਅਰ ਕਹਿ ਸਭ ਮਾਨ ਕੇ ਲੀਜੋ ਨਾਮ ਸੁਧਾਰੇ ਧਰਮਰਾਜ ਧਰਮਜ ਉਚਰ ਬੰਦ ਸ਼ਬਦ ਪੁਨ ਦੇਹੋ ਸੂਤਰ ਬੌਰ ਬਖਾਨੀਐ ਨਾਮ ਬਾਣ ਲਖ ਲੇਹੋ ਕਾਲਜ ਧਰਮਜ ਸਲ ਰਿਪ ਕਹਿ ਪਦ ਬੰਦ ਬਖਾਨ ਸੂਤਰ ਬੌਰ ਬਖਾਨੀਐ ਸਭ ਸਰ ਨਾਮ ਪਛਾਨ ਬਈ ਵਸਤ ਬਦ ਪ੍ਰਥਮ ਕਹਿ ਪੁਨ ਸੁਤ ਸ਼ਬਦ ਬਖਾਨੇ ਬੰਦ ਉਚਰ ਸੂਤਰ ਉਚਰ ਸਭ ਸਰ ਨਾਮ ਪਛਾਨ ਪ੍ਰਥਮ ਸੂਰਜ ਕੇ ਨਾਮ ਲੈ ਬਹੁਰ ਪੁੱਤਰ ਪਦ ਭਾਖ ਅਨਜ ਉਚਰ ਸੂਤਰ ਉਚਰ ਨਾਮ ਬਾਣ ਲਖ ਰਾਖ ਕਾਲ ਇੰਦਰੀ ਕੋ ਪ੍ਰਥਮ ਕਹਿ ਪੂਨ ਪਦ ਅਨਜ ਬਖਾਨ ਤਨ ਤਨਜ ਅਨ ਜਾਗਰ ਕਹਿ ਸਰ ਕੇ ਨਾਮ ਪਛਾਨ ਜਮਨਾ ਕਾਲ ਇੰਦਰੀ ਅਨਜ ਕਹਿ ਸਦ ਬੌਰ ਬਖਾਨ ਅਨਜ ਉਚਰ ਸੂਤਰ ਉਚਰ ਸਰ ਕੇ ਨਾਮ ਪਛਾਨ ਪੰਡ ਪੁੱਤਰ ਕੁਰ ਰਾਜਪਨ ਬਹੁਰ ਅਨਜ ਪਦ ਦੇਹੋ ਸੂਤ ਆਦ ਅੰਤਰ ਉਚਰ ਨਾਮ ਬਾਣ ਲਖ ਲੇਹੋ ਜੋ ਧਿਸ਼ਟਰ ਪੀਵਾ ਗਿਰਪਨ ਅਰਜਨਾਗਰ ਪੁਨਿ ਭਾਖ ਸੂਤ ਆਦ ਅੰਤਰ ਉਚਰ ਨਾਮ ਬਾਣ ਲਖ ਰਾਖ ਨੁਕਲ ਬੰਦ ਸਹਦੇਵ ਅਨਜ ਕਹਿ ਪਦ ਬੰਧ ਉਚਾਰ ਸੂਤ ਆਦ ਅੰਤਰ ਉਚਰ ਸਰ ਕੇ ਨਾਮ ਵਿਚਾਰ ਜਾਗ ਸਹਿਨ ਕੋ ਪ੍ਰਿਥਮ ਕਹਿ ਪਤ ਪਦ ਬਹੁਰ ਉਚਾਰੇ ਅਨਜ ਆਦ ਸੂਤਾਂ ਤਿਆਰੇ ਸਭ ਸਰ ਨਾਮ ਅਪਾਰ ਪ੍ਰਿਥਮ ਦ੍ਰੋਪਤੀ ਦ੍ਰੁਪਦ ਜਾ ਉਚਰ ਸੁਪਾਤੇ ਪਦ ਦੇਹੋ ਅਨਜ ਉਚਰ ਸੂਤਰ ਉਚਰ ਨਾਮ ਬਾਣ ਲਖ ਲੇਹੋ ਕ੍ਰਿਸ਼ਟ ਦੁਰਮਣ ਜਾ ਪ੍ਰਥਮ ਕਹਿ ਪੂਨ ਪਦ ਸ਼ਬਦ ਬਖਾਨ ਅਨਜੋਚਰ ਸੂਤਰ ਉਚਰ ਨਾ ਬਾਣ ਕੇ ਜਾਨ ਦ੍ਰੁਪਤ ਦ੍ਰੋਣ ਰੇ ਪ੍ਰਥਮ ਕਹਿ ਜਾ ਕਹਿ ਪਤ ਪੁਨ ਭਾਕ ਅਨਜੋਚਰ ਸੂਤਰ ਉਚਰ ਨਾ ਬਾਣ ਲਖ ਰਾਖ ਪ੍ਰਥਮ ਨਾਮ ਲੈ ਦ੍ਰੁਪਤ ਕੋ ਜਾ ਮਾਤਾ ਪੁਨ ਭਾਖ ਅਨਜੋਚਰ ਸੂਤਰ ਉਚਰ ਨਾ ਬਾਣ ਲਖ ਰਾਖ ਪ੍ਰਿਥਮ ਦ੍ਰੋਣ ਕੋ ਨਾਮ ਲੈ ਅਰਪਦ ਬਹੁ ਉਚਾਰ ਭਗਨੀ ਕਹਿ ਪਤਿ ਭਰਾਤ ਕਹਿ ਸੂਤਰਬਾਨ ਵਿਚਾਰ ਅਸੁਰ ਰਾਜ ਸਤਰਾਂਤ ਕਰ ਬਿਸਕ ਬਾਰਹਾ ਬਾਨ ਧਾਰਾਏ ਪਦ ਦੁਸ਼ਟਾਂਤ ਕਰ ਨਾਮ ਤੀਰ ਕੇ ਜਾਨ ਮਾਤਰੀ ਸ਼ਬਦ ਪ੍ਰਥਮੈ ਕਹੋ ਸੁਤ ਪਦ ਬਹੁਰ ਬਖਾਨ ਅਗਰ ਅਨਜ ਸੂਤਰ ਉਚਰ ਸਰ ਕੇ ਨਾਮ ਪਛਾਨ ਸੁਗਰੀਵ ਕੋ ਪ੍ਰਥਮ ਕਾਇਆਰ ਪਦ ਬਹੁਰ ਬਖਾਨ ਸਕਲ ਨਾਮ ਸ੍ਰੀ ਭਾਨ ਕੇ ਲੀਜੋ ਚਤੁਰ ਪਛਾਨ ਦਸ ਗਰੀਬ ਦਸ ਕੰਠਪਨ ਆਰਿਪਦ ਬਹੁਰ ਉਚਾਰ ਸਕਲ ਨਾਮ ਇਹ ਬਾਨ ਕੇ ਲੀਜੋ ਚਤੁਰ ਸੁਧਾਰ ਪ੍ਰਿਥਵ ਜਟਾਉ ਬਖਾਨ ਕੈ ਅਰ ਪਦ ਬੌਰ ਬਖਾਨ ਰੇਪ ਪਦ ਬੌਰ ਉਚਾਰਿਐ ਸਰ ਕੇ ਨਾਮ ਪਛਾਨ ਰਾਵਣ ਰਸਾਸੁਰ ਪ੍ਰਥਮ ਪਾਨ ਅੰਤ ਸ਼ਬਦ ਅਰਿ ਦੇਹੋ ਸਕਲ ਨਾਮ ਸ੍ਰੀ ਬਾਣ ਕੇ ਚੀਨ ਚਤੁਰ ਚਿਤ ਲੇਹੋ ਪ੍ਰਥਮ ਮੇਕ ਕੇ ਨਾਮ ਲੈ ਅੰਤ ਸ਼ਬਦ ਧੁਨ ਦੇਹੋ ਪਿਤਾ ਉਚਰੇ ਹਰ ਸ਼ਬਦ ਕਹੋ ਨਾਮ ਬਾਣ ਲਖ ਲੇਹੋ ਮੇਘਨਾਦ ਭਨ ਜਲਦ ਤੁਨ ਪੁਨ ਘਨ ਨਿਸਨ ਉਚਾਰ ਪਿਤ ਕਹਿ ਹਰਿ ਕਹਿ ਬਾਣ ਕੇ ਲੀਜੋ ਨਾਮ ਸੁਧਾਰ ਅੰਬਦ ਧੁਨ ਪਨ ਨਾਦ ਕਨ ਪੁਨ ਪਿਤ ਸ਼ਬਦ ਉਚਾਰ ਆਰਪਦ ਬੌਰ ਬਖਾਨੀਐ ਸਰ ਕੇ ਨਾਮ ਵਿਚਾਰ ਤਾਰਾ ਧਰਪਦ ਪ੍ਰਥਮ ਕਹਿ ਧੁਨ ਪਦ ਬੌਰ ਬਖਾਨ ਪਿਤ ਕਹਿ ਅਰ ਸ਼ਬਦ ਉਚਰ ਨਾਮ ਬਾਣ ਕੇ ਜਾਨ ਪ੍ਰਥਮ ਸ਼ਬਦ ਕੇ ਨਾਮ ਲੈ ਪਰ ਧੁਨ ਪੁਨ ਪਦ ਦੇਹੋ ਧੁਨ ਉਚਾਰ ਅਰ ਉਚਰੀਐ ਨਾਮ ਬਾਣ ਲਖ ਲੇਹੋ ਜਲਦ ਸ਼ਬਦ ਪ੍ਰਥਮੈ ਉਚਰ ਨਾ ਸ਼ਬਦ ਪੁਨ ਦੇਹੋ ਪਿਤਾ ਉਚਰ ਅਰ ਉਚਰੀਐ ਨਾਮ ਬਾਣ ਲਖ ਲੇਹੋ ਪ੍ਰਿਥਮ ਨੀਰ ਕੇ ਨਾਮ ਲੈ ਧਰਤਨ ਬਹੁਰ ਬਖਾਨ ਤਾ ਤਾਦ ਅੰਤਾਰੀ ਵਿਚਰ ਨਾਮ ਬਾਣ ਕੇ ਜਾਨ ਤਾਰਾ ਪ੍ਰਥਮ ਉਚਾਰ ਕੈ ਧਰਪਦ ਬਹੁਰੋ ਦੇਹੋ ਪਿਤ ਕੈ ਪਦ ਉਚਰੋ ਨਾਮ ਬਾਣ ਲਖ ਲੇਹੋ ਨੀਰ ਬਾਰ ਜਲ ਧਰ ਉਚਰ ਧੁਨ ਪਦ ਬਹੁਰ ਬਖਾਨ ਤਾਤ ਉਚਰਿਆ ਉਚਰੀਐ ਨਾਮ ਬਾਣ ਪਹਿਚਾਨ ਪਾਣੀ ਪ੍ਰਥਮ ਉਚਾਰ ਕੈ ਤਾਰਪਦ ਬਹੁਰ ਬਖਾਨ ਧੁਨ ਪਿਤ ਅਰ ਕਹਿ ਬਾਣ ਕੇ ਲੀਜੋ ਨਾਮ ਪਛਾਨ ਕਾਨ ਸੁਤ ਪ੍ਰਥਮ ਬਖਾਨ ਕਹਿ ਧਾਰ ਧੁਨ ਬਹੁਰ ਬਖਾਨ ਤਾਤ ਉਚਰਿਆਰ ਉਚਰੀਐ ਸਰ ਕੇ ਨਾਮ ਪਛਾਨ ਆਵਤ ਧੁਨ ਕੈ ਪਿਤ ਉਚਰ ਮੁਖ ਤੇ ਗੁਣ ਨਿਧਾਨ ਸਕਲ ਨਾਮੇ ਬਾਣ ਕੇ ਲੀਥੋ ਹਿਰਦੈ ਪਛਾਨ ਧਾਰ ਬਾਰ ਕੈ ਉਚਰ ਕੈ ਧਾਰ ਧੁਨ ਬਹੁਰ ਬਖਾਨ ਤਾਤ ਉਚਰਿਆਰ ਉਚਰੀਐ ਨਾਮ ਬਾਣ ਕੇ ਜਾਨ ਨੀਰਦ ਪ੍ਰਥਮ ਉਚਾਰ ਕੈ ਧੁਨ ਪਦ ਬਹੁਰ ਬਖਾਨ ਪਿਤ ਖੈ ਹਰ ਕੈ ਬਾਣ ਕੇ ਲੀਜੋ ਨਾਮ ਪਛਾਨ ਕੰਜ ਸ਼ਬਦ ਕੋ ਉਚਰ ਕੈ ਧੁਨ ਪਦ ਬਹੁਰ ਬਖਾਨ ਸਗਲ ਨਾਮ ਬਾਨ ਕੇ ਲੀਜੋ ਚਤੁਰ ਪਛਾਨ ਮਤ ਸ਼ਬਦ ਪ੍ਰਥਮੈ ਉਚਰੇ ਅਚ ਸ਼ਬਦ ਪੁਨ ਦੇਹੋ ਅਰ ਪਦ ਬਹੁਰ ਬਖਾਨੀਐ ਨਾਮ ਬਾਨ ਲਖ ਲੇਹੋ ਪ੍ਰਥਮ ਮੀਨ ਕੋ ਨਾਮ ਲੈ ਚਖ ਰਿਪ ਬਹੁਰ ਬਖਾਨ ਸਗਲ ਨਾਮ ਬਾਨ ਕੇ ਲੀਜੋ ਚਤੁਰ ਪਛਾਨ ਮਕਰ ਸ਼ਬਦ ਪ੍ਰਥਮੈ ਉਚਰੇ ਚਖ ਰਿਪ ਬਹੁਰ ਬਖਾਨ ਸਵੈ ਨਾਮ ਬਾਨ ਕੇ ਲੀਜੋ ਚਤੁਰ ਪਛਾਨ ਚਾਖ ਪਦ ਪ੍ਰਿਤਮ ਬਖਾਨ ਕੈ ਚਖ ਰਿਪ ਬਹੁਰ ਬਖਾਨ ਸਭੈ ਨਾਮ ਸ੍ਰੀ ਬਾਣ ਕੇ ਲੀਜੈ ਚਤੁਰ ਪਛਾਨ ਸਫਰੀ ਨੇਤਰ ਬਖਾਨ ਕੈ ਆਰਿ ਪਦ ਬਹੁਰ ਉਚਾਰ ਸਕਲ ਨਾਮ ਸ੍ਰੀ ਬਾਣ ਕੇ ਲੀਜੋ ਸੋ ਕਬ ਸੁਧਾਰ ਮਥਰੀ ਚਛ ਬਖਾਨ ਕੈ ਆਰਿ ਪਦ ਬਹੁਰ ਉਚਾਰ ਨਾਮ ਸਕਲ ਸ੍ਰੀ ਬਾਣ ਕੇ ਲੀਜੋ ਚਤੁਰ ਸੁਧਾਰ ਜਲਚਰ ਪ੍ਰਥਮ ਬਖਾਨ ਕੈ ਚਖ ਪਦ ਬਹੁਰ ਬਖਾਨ ਆਰ ਕਹਿ ਸਭ ਹੀ ਬਾਣ ਕੇ ਲੀਜੋ ਨਾਮ ਪਛਾਨ ਬਕਤਰਾ ਅਗਜ ਪਦ ਉਚਰ ਕੈ ਮੀਨ ਸ਼ਬਦ ਪੁਨ ਦੇਹੋ ਨਾਮ ਸ੍ਰੀ ਮੁਖ ਕੇ ਸਵੈ ਚੀਨ ਚਤੁਰ ਚਿਦਲੇਹੋ ਪ੍ਰਿਥਵ ਨਾਮ ਲੈ ਮੀਨ ਕੇ ਕੇਤ ਸ਼ਬਦ ਪੁਨ ਦੇਹੋ ਚਖ ਕਹਿ ਅਰ ਕਹਿ ਬਾਣ ਕੇ ਨਾਮ ਚੀਨ ਚਿਤ ਲੇਹੋ ਸੰਭਰਾਰ ਪਦ ਪ੍ਰਿਥਮ ਕਹਿ ਚਖ ਤੁਜ ਪਦ ਪੁਨ ਦੇਹੋ ਅਰ ਕਹਿ ਸਭ ਹੀ ਬਾਣ ਕੇ ਚੀਨ ਚਤੁਰ ਚਿਤ ਲੇਹੋ ਪ੍ਰਥਮ ਪਿਨਾਕੀ ਪਦ ਉਚਰ ਅਰ ਤੁਜ ਨੇਤਰ ਉਚਾਰ ਅਰ ਕਹਿ ਸਭ ਹੀ ਬਾਣ ਕੇ ਲੀਜੋ ਨਾਮ ਸੁਧਾਰ ਮਹਾ ਰੁਦਰਿਆਰ ਤੋਜ ਉਚਰ ਪੁਨ ਪਦ ਨੇਤਰ ਬਖਾਨ ਅਰ ਕਹਿ ਸਭ ਸ੍ਰੀ ਵਾਹਨ ਕੇ ਨਾਮ ਹਿਰਦੈ ਪਹਿਚਾਨ ਤ੍ਰਿਪ੍ਰਾਂਤ ਕਿਆਰਿ ਖੇਤ ਕੈ ਚਖ ਯਾਰ ਬਹੁ ਰੁਚਾਰ ਨਾਮ ਸਕਲੇ ਬਾਣ ਕੇ ਲੀਜੋ ਸੋ ਕਵ ਸੁਧਾਰ ਕਾਰਤ ਕੇ ਪਿਤ ਪ੍ਰਥਮ ਕੈ ਅਰ ਤੁਜ ਨੇਤਰ ਬਖਾਨ ਅਰ ਪਦ ਬਹੁਰ ਬਖਾਨੀਐ ਨਾਮ ਬਾਣ ਪਹਿਚਾਨ ਬਿਰਲ ਵੈਰ ਕਰ ਬਾਰਹਾ ਬਹੁ ਲਾਂਤਕ ਬਲਵਾਨ ਵਰਨਾਤਕ ਬਲਹਾ ਬਿਸਖ ਵੀਰ ਪਤਨ ਬਰਮਾਨ ਪ੍ਰਥਮ ਸਰਲ ਕੋ ਨਾਮ ਲੈ ਧਾਰਿ ਹਰਿ ਬਹੁਰ ਬਖਾਨ ਕੇਤ ਚਛ ਹਰਿ ਉਚਰੀਐ ਨਾਮ ਬਾਣ ਕੇ ਜਾਨ ਕਾਰਤ ਕੇ ਪਦ ਪ੍ਰਥਮ ਕਹਿ ਪਿਤ ਹਰਿ ਕੇਤ ਉਚਾਰ ਚਖ ਹਰਿ ਕਹਿ ਸਭ ਮਾਨ ਕੇ ਲੀਜੋ ਨਾਮ ਸੁਧਾਰ ਪ੍ਰਥਮ ਪਿਨਾ ਕੀ ਪਾਨ ਕਹਿ ਰਿਪ ਤੁਜ ਚਖ ਪੁਨ ਦੇਹੋ ਸਗਲ ਨਾਮ ਸ੍ਰੀ ਬਾਣ ਕੇ ਥੀਨ ਛਤਰ ਚਿਤ ਲੇਹੋ ਪਾਸ ਪਾਤੇ ਸੁਰ ਧਾਰੇ ਹਰ ਉਚਰ ਤੁਜ ਚਖ ਛਤਰ ਬਖਾਨ ਸਗਲ ਨਾਮ ਸ੍ਰੀ ਬਾਣ ਕੇ ਛਤਰ ਚਿਤ ਮੈਂ ਜਾਣ ਪਾਰਬਤੀਸ ਅਰ ਕੇਤ ਚਖ ਕਹਿ ਰਿਪ ਪੁਨ ਪਦ ਦੇਹੋ ਸਕਲ ਨਾਮ ਸ੍ਰੀਮਾਨ ਕੇ ਚੀਨ ਚਤੁਰ ਚਿਤ ਲੇਹੋ ਸ਼ਸਤਰ ਸਾਂਗ ਸਾਮੋਹ ਚਲਤ ਸਤਰਮਾਨ ਕੋ ਖਾਪ ਸਗਲ ਸ੍ਰਿਸ਼ਟ ਜੀਤੀ ਤਿਸੈ ਜਪੀਅਤ ਤਾਂ ਕੋ ਜਾਪ ਸਗਲ ਸੰਭ ਕੇ ਨਾਮ ਲੈ ਅਰ ਤੁਜ ਨੇਤਰ ਬਖਾਨ ਸਗਲ ਨਾਮ ਸ੍ਰੀ ਬਾਣ ਕੇ ਨਿਕਸਲ ਚਲਤ ਅਪਰਮਾਨ ਪ੍ਰਿਥਮ ਨਾਮ ਲੈ ਸਤਰ ਕੋ ਅਰਦਨ ਬਹੁ ਰੁਚਾਰ ਸਗਲ ਨਾਮ ਸ੍ਰੀ ਬਾਣ ਕੇ ਨਿਕਸਲ ਚਲੈ ਅਪਾਰ ਸਕਲ ਮ੍ਰਿਗਾ ਸ਼ਬਦਾਰ ਕਹੈ ਆਰਦਨ ਪਦ ਕਹੈ ਅੰਤ ਸਕਲ ਨਾਮ ਸ੍ਰੀ ਬਾਣ ਕੇ ਨਿਕਸ ਚਲੈ ਅਨੰਤ ਕੁੰਭਕਰਨ ਪਦ ਯਾਦ ਕਹੈ ਅਰਦਨ ਬਹੁਰ ਬਖਾਨ ਸਕਲ ਨਾਮ ਸ੍ਰੀ ਬਾਣ ਕੇ ਚਤਰ ਚਿਤ ਮੈਂ ਜਾਣ ਰਿਪ ਸਮੁੰਦਰ ਪਦ ਪ੍ਰਿਥਮ ਕਹੈ ਕਾਨ ਅਰਿ ਭਾਖੋ ਅੰਤ ਸਕਲ ਨਾਮ ਸ੍ਰੀ ਬਾਣ ਕੇ ਨਿਕਸ ਚਲੈ ਅਨੰਤ ਪ੍ਰਿਥਮ ਨਾਮ ਦਸ ਗਰੀਬ ਕੇ ਲੈ ਬੰਧ ਅਰਿ ਪਦ ਦੇਹੋ ਸਕਲ ਨਾਮ ਸ੍ਰੀ ਬਾਣ ਕੇ ਚੀਨ ਚਤਰ ਚਿਤ ਲੇਹੋ ਖੋਲ ਖਰਗ ਖਤਰੀ ਅੰਤ ਕਰ ਕਹਿ ਹਰ ਪਦ ਕਉ ਅੰਤ ਸਕਲ ਨਾਮ ਸ੍ਰੀ ਬਾਣ ਕੇ ਨਿਕਸਲ ਚਲੈ ਅਨੰਤ ਕਉਜ ਕਿਰਪਾਨ ਕਟਾਰੀ ਹੈ ਭਾਖ ਅੰਤ ਅਰੀ ਭਾਖ ਸਕਲ ਨਾਮ ਸ੍ਰੀ ਬਾਣ ਕੇ ਚੀਨ ਚਿਤ ਮਹਿ ਰਾਖ ਪ੍ਰਥਮ ਸ਼ਸਤਰ ਸਭ ਉਚਰ ਕੈ ਅੰਤ ਸਭ ਦੀ ਅਰ ਦੇਹੋ ਸਰਬ ਨਾਮ ਸ੍ਰੀ ਬਾਣ ਕੇ ਚੀਨ ਚਤਰ ਚਿਤ ਲੇਹੋ ਸੂਲ ਸਹਿਤੀ ਸਤਰਹਾ ਸਿਪਰਾਦਰ ਕਹਿ ਅੰਤ ਸਕਲ ਨਾਮ ਸ੍ਰੀ ਬਾਣ ਕੇ ਨਿਕਸਤ ਹੈ ਅਨੰਤ ਸਮਰ ਸੰਦੇਸੋ ਸਤਰਹਾ ਸਤਰਾਂਤਕ ਜਿਹ ਨਾਮ ਸਭੈ ਬਰਨ ਰੱਛਾ ਕਰਨ ਸੰਤਨ ਕੇ ਸੁਖਧਾਮ ਬਾਰਪਦ ਪ੍ਰਥਮ ਬਖਾਨ ਕੈ ਅਰਪਦ ਬੌਰ ਬਖਾਨ ਨਾਮ ਸਤਰਹਾ ਕੇ ਸਵੈ ਚਤੁਰ ਚਿਤ ਮਹਿ ਜਾਨ ਦਖਣ ਆਦ ਵਿਚਾਰ ਕੈ ਸਖਣ ਅੰਤ ਵਿਚਾਰ ਦਖਣ ਕੋ ਭਖਣ ਦਿਓ ਸਰਸੋ ਰਾਮ ਕੁਮਾਰ ਰਿਸਰਾ ਪ੍ਰਥਮ ਬਖਾਨ ਕੈ ਮੰਡਰ ਬਹੁਰ ਬਖਾਨ ਰਿਸਤਾ ਕੋ ਵਿਸਰਾ ਕਿਓ ਸ੍ਰੀ ਰਗਪਤ ਕੇ ਬਾਨ ਬਲੀ ਈਸ ਦਾ ਸੀਸ ਕੇ ਜਾਇ ਕਹਾਵਤ ਬੰਧ ਏਕ ਵਾਣ ਰਗਨਾਥ ਕੇ ਕਿਉ ਕਬੰਧ ਕਬੰਧ ਪ੍ਰਥਮ ਭਾਗ ਸੁਗਰੀ ਪਦ ਬੰਧਰ ਬੌਰ ਬਖਾਨ ਸਕਲ ਨਾਮ ਤ੍ਰੀ ਬਾਣ ਕੇ ਜਾਨਿਓ ਬੁੱਧ ਨਿਧਾਨ ਅੰਗਦ ਪਿਤ ਕੈ ਪ੍ਰਥਮ ਪਦ ਅੰਤ ਸਬਦ ਅਰਿ ਹੋ ਸਕਲ ਨਾਮ ਸ੍ਰੀ ਬਾਣ ਕੇ ਚੀਨ ਚਤੁਰ ਚਿਤ ਲੇ ਲੇਹੋ ਹਨੂਮਾਨ ਕੇ ਨਾਮ ਲੈ ਈਸ ਅਨਦ ਅਰਿ ਭਾਖ ਸਕਲ ਨਾਮ ਸ੍ਰੀ ਬਾਣ ਕੇ ਚੀਨ ਚਿਤ ਮਹਿ ਰਾਖੋ ਸ਼ਾਸਤਰ ਸ਼ਬਦ ਪ੍ਰਥਮੈ ਉਚਰੇ ਅੰਤ ਸ਼ਬਦ ਹਰ ਦੇਹੋ ਸਗਲ ਨਾਮ ਸ੍ਰੀ ਬਾਣ ਕੇ ਜਾਨ ਅਨੇਕ ਹੋ ਅਸਤਰ ਸ਼ਬਦ ਪ੍ਰਥਮੈ ਉਚਰੇ ਅੰਤ ਹਰਿ ਸ਼ਬਦ ਬਖਾਨ ਸਗਲ ਨਾਮ ਸ੍ਰੀ ਬਾਣ ਕੇ ਲੀਜੋ ਚਤੁਰ ਪਛਾਨ ਪ੍ਰਥਮ ਚਰਮ ਕੇ ਨਾਮ ਲੈ ਸਭ ਆਰੀ ਪਾਦ ਕਹੈ ਅੰਤ ਸਗਲ ਨਾਮ ਸਤਨਾਤ ਕੇ ਨਿਕਸ ਚਲਹਿ ਬੇਅੰਤ ਤੰਤਰਾਨ ਕੇ ਨਾਮ ਉਚ ਅੰਤ ਆਰੀ ਪਦ ਦੇਹੋ ਸਕਲ ਨਾਮ ਸ੍ਰੀ ਬਾਣ ਕੇ ਤਾਸੋ ਕੀ ਜੈ ਨੇਹੋ ਸਗਲ ਤਨਖ ਕੇ ਨਾਮ ਕੈ ਅਰਦਨ ਬਹੁਰ ਉਚਾਰ ਸਗਲ ਨਾਮ ਸ੍ਰੀ ਮਾਨ ਕੇ ਤੀਨ ਚਤੁਰ ਨਿਰਧਾਰ ਪ੍ਰਥਮ ਨਾਮ ਲੈ ਪੰਚ ਕੇ ਅੰਤਕ ਬੌਰ ਬਖਾਨ ਸਗਲ ਨਾਮ ਸ੍ਰੀ ਮਾਨ ਕੇ ਕਰੀ ਹੋ ਚਤੁਰ ਬਖਿਆਨ ਸਾਰ ਪਦ ਪ੍ਰਥਮ ਬਖਾਨ ਕੈ ਅਰ ਪਦ ਬੌਰ ਬਖਾਨ ਸਗਲ ਨਾਮ ਸ੍ਰੀ ਮਾਨ ਕੇ ਚਤੁਰ ਚਿਤ ਮੈ ਜਾਨ ਮ੍ਰਿਗ ਪਦ ਪ੍ਰਥਮ ਬਖਾਨ ਕੈ ਹਾ ਪਦ ਬੌਰ ਬਖਾਨ ਹਾ ਪਦ ਯਹ ਹੋਤ ਹੈ ਜਾਓ ਚਤੁਰ ਪਛਾਨ ਇਤ ਸ੍ਰੀ ਸ਼ਸਤਰ ਨਾਮ ਮਾਲਾ ਪੁਰਾਣੇ ਸ੍ਰੀ ਬਾਣ ਨਾਮ ਤ੍ਰਿਤੀਏ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ